ਇਕ ਓੰਕਾਰ ਸਤਿਗੁਰ ਪ੍ਰਸਾਦ ਤਾਰ ਖਾਸੇ ਦਸਕਤ ਕਾ ਪਾਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਹ ਦੀ ਰੱਛਾ ਹਮਨੈ ਸਰਬ ਕਾਲ ਜੀ ਦੀ ਰੱਛਾ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਾ ਹਮਨੈ ਆਗੇ ਲਿਖਾਰੀ ਕੇ ਦਸਕਤ ਤੋ ਪ੍ਰਸਾਦ ਚਉਬਈ ਪ੍ਰਣੋ ਆਦ ਏਕੰਕਾਰਾ ਜਲ ਥਲ ਮਈਲ ਕੀਓ ਪਸਾਰਾ ਆਦ ਪੁਰਖ ਅਵਗਤ ਅਵਨਾਸੀ ਲੋਕ ਚਤਰਤਾ ਜੋਤ ਪ੍ਰਕਾਸ਼ੀ ਹਸਤ ਕੀਰ ਕੇ ਬੀ ਸਮਾਨਾ ਰਾਵ ਰੰਗ ਜੇ ਇਕ ਸਰ ਜਾਨਾ ਅਦਵੈ ਅਲਖ ਪੁਰਖ ਅਵਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਵਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਵਿਕਾਰਾ ਵਰਨ ਚਿਹਨ ਜੇ ਜਾਤ ਨਾ ਪਾਤਾ ਸਤਨ ਮਿਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਭਨ ਤੇ ਨੇਰਾ ਜਲ ਥਲ ਮਈ ਹਲ ਜਾਹੇ ਵਸੇਰਾ ਅਨਹਦ ਰੂਪ ਅਨਾਦ ਬਾਣੀ ਚਰਨ ਸਰਜੇ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪਿੰਦਰ ਬਨਾਏ ਬ੍ਰਹਮਾ ਰੁਦਰ ਉਪਾਇਕ ਪਾਏ ਲੋਕ ਚਤੁਰਦਸ ਖੇਲ ਰਚਾਇਓ ਬੌਰ ਆਪ ਹੀ ਬੀਜ ਮਿਲਾਇਓ ਦਾਨਵ ਦੇਵ ਨਿੰਦ ਅਪਾਰਾ ਗੰਧਰਵ ਜਛ ਰਤੇ ਸੁਵਿਚਾਰਾ ਪੂਤ ਭਵਿਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਣੀ ਤਾਤਮਾ ਦੇ ਜਾਤ ਨਾ ਪਾਤਾ ਏਕ ਰੰਗ ਕਾਹੂ ਨੀ ਰਾਤਾ ਸਰਬ ਜੋਤ ਕੇ ਬੀ ਸਮਾਨਾ ਸਭ ਸਰਬ ਠੌਰ ਪਹਿਚਾਨਾ ਕਾਲ ਰਾਤ ਅਨਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ ਜਾਤ ਪਾਤ ਦੇ ਚਿਹਨ ਨਾ ਬਰਨਾ ਆਵਗਤ ਦੇਵ ਛੈ ਅਨਭਰਮਾ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਚਿਤ ਜੇ ਇਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ ਤਉ ਪ੍ਰਸਾਦ ਕਵਿਤ ਕਤ ਹੂੰ ਸੁਚੇਤ ਹੋਏ ਕਹਿ ਚੇਤਨਾ ਕੋ ਚਾਰ ਕੀਓ ਕਤ ਹੂੰ ਹਚਿੰਤ ਹੋਏ ਕਹਿ ਸੋਭਤ ਅਚੇਤ ਹੋ ਕਤ ਹੂੰ ਭਿਖਾਰੀ ਹੋਏ ਕਹਿ ਮਾਗਤ ਫਿਰਤ ਭੀਖ ਕਹੂ ਵਾਹਦਾਨੀ ਹੋਏ ਕਹਿ ਮਾਗਿਓ ਤਨ ਦੇਤ ਹੋ ਕਹੂ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂ ਮਹਾਰਾਜਨ ਤੇ ਛੀਨ ਛਿਤ ਲੇਤ ਹੋ ਕਹੂੰ ਭੇਦ ਰੀਤ ਕਹੂੰ ਤਾਸਿਓ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ ਕਹੂੰ ਜਛ ਗੰਧਰਵ ਉਰਗ ਕਹੂੰ ਵਿਦਿਆ ਧਾਰ ਕਹੂੰ ਭੈ ਕਿੰਨਰ ਵਿਸਾਚ ਕਹੂੰ ਪ੍ਰੇਤ ਹੋ ਕਹੂੰ ਹੋਏ ਕੈ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਏ ਕੈ ਤੁਰਕਾ ਪੁਕਾਰੇ ਬਾਗ ਦੇਤ ਹੋ ਕਹੂੰ ਕੋਕ ਕਾਬ ਹੋਏ ਪੁਰਾਨ ਕੋ ਪੜਤ ਮਤ ਕਾ ਤੂੰ ਕੁਰਾਨ ਕੋ ਨਿਦਾਨ ਜਾਣ ਲੇਤ ਹੋ ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸੁਰਗੁਣ ਸੁਮੇਤ ਹੋ ਕਹੂੰ ਦੇਵਤਾਨ ਕੇ ਦਿਵਾਨ ਮੈਂ ਵਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤ ਹੋ ਕਤ ਹੂੰ ਵਿਚਾਰ ਅਵਿਚਾਰ ਕੋ ਵਿਚਾਰਤ ਹੋ ਕਹੂੰ ਨਿਜ ਨਾਰ ਪਰ ਨਾਰ ਕੇ ਨਕੇਤ ਹੋ ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ ਕਹੂੰ ਸ਼ਸਤਰ ਧਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਮਾਰੁਤ ਆਹਾਰੀ ਕਹੂੰ ਨਾਰ ਕੇ ਨਕੇਤ ਹੋ ਕਹੂੰ ਦੇਵ ਬਾਣੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮਿਰੜਾਨੀ ਕਹੂੰ ਸਿਆਮ ਕਹੂੰ ਸੇਤ ਹੋ ਕਹੂੰ ਧਰਮ ਧਾਮੀ ਕਹੂੰ ਸਰਬ ਠੌਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤੋ ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ ਕਹੂੰ ਤ੍ਰਿਗੁਣੇ ਅਤੀਤ ਕਹੂੰ ਸੁਰਗੁਣ ਸਮੇਤ ਹੋ ਕਹੂੰ ਜਟਾ ਧਾਰੀ ਕਹੂੰ ਕੰਠੀ ਤਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ ਹੋ ਕਹੂੰ ਕਾਰ ਫੁਆਰੇ ਕਹੂੰ ਡੰਡੀ ਹੋਏ ਪਧਾਰੇ ਕਹੂੰ ਫੂਕ ਫੂਕ ਪਾਵਨ ਕਉ ਪ੍ਰਿਥੀ ਪੈ ਧਰਤ ਹੋ ਕਾਤਹੂੰ ਸਿਪਾਈ ਹੋਏ ਕੈ ਸਾਧਤ ਸਿਲਾਹਨ ਕੋ ਕਹੂੰ ਛਤਰੀ ਹੋਏ ਕੈ ਅਰਿਮਾਰਤ ਮਰਤ ਹੋ ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ ਕਹੂੰ ਭਾਉ ਭੂਤਨ ਕੀ ਭਾਵਨਾ ਭਰਤ ਹੋ ਕਹੂੰ ਗੀਤ ਨਾਦ ਕੇ ਨਿਦਾਨ ਕੋ ਬਤਾਵਤ ਹੋ ਕਹੂੰ ਨ੍ਰਿਤਕਾਰੀ ਚਿੱਤਰਕਾਰੀ ਕੇ ਨਿਦਾਨ ਹੋ ਕਤ ਹੂੰ ਪੀਉ ਹੋਏ ਕੈ ਪੀਵਤ ਪਿਵਾਵਤ ਹੋ ਕਤ ਹੂੰ ਮਿਊਖ ਊਖ ਕਹੂੰ ਮਦ ਪਾਨ ਹੋ ਕਹੂੰ ਮਹਾਸੂਰ ਹੋਏ ਕੈ ਮਾਰਤ ਵਾਸਨ ਕੋ ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ ਕਹੂੰ ਮਹਾਦੀਨ ਕਹੂੰ ਦਰਬ ਕੇ ਅਧੀਨ ਕਹੂੰ ਵਿਦਿਆ ਮੈਂ ਪ੍ਰਵੀਨ ਕਹੂੰ ਭੂਮ ਕਹੂੰ ਭਾਨੋ ਕਹੂੰ ਅਕਲੰਕ ਕਹੂੰ ਮਾਰਤ ਅੰਕ ਕਹੂੰ ਪੂਰਨ ਪ੍ਰਜੰਕ ਕਹੂੰ ਸੁਧਤਾ ਕੀ ਸਾਰ ਹੋ ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ ਕਹੂੰ ਕੁਤਸਤ ਕੁਕਰਮ ਕਹੂੰ ਧਰਮ ਕੇ ਪ੍ਰਕਾਰ ਹੋ ਕਹੂੰ ਪੌਨਹਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰ ਹੋ ਕਹੂੰ ਛਤਰ ਧਾਰੀ ਕਹੂੰ ਛਾਲਾ ਤਰੇ ਛੈਲ ਪਾਰੀ ਕਹੂੰ ਛਕ ਕਹੂੰ ਚਲ ਕੇ ਪ੍ਰਕਾਰ ਹੋ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਵਜਈਆ ਕਹੂੰ ਨ੍ਰਿਤ ਕੇ ਨਚਈਆ ਕਹੂੰ ਨਰ ਕੋ ਆਕਾਰ ਹੋ ਕਹੂੰ ਵੇਦ ਬਾਣੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਹੋ ਕਹੂੰ ਬੇਨ ਕੇ ਵਜਈਆ ਕਹੂੰ ਧੀਨ ਕੇ ਚਰਈਆ ਕਹੂੰ ਲਖਨ ਲਵਈਆ ਕਹੂੰ ਸੁੰਦਰ ਕੁਮਾਰ ਹੋ ਸੁਧਤਾ ਕਿਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ ਕੇ ਦਾਤਾ ਮਹਾਦਾਨ ਹੋ ਨਿਰਦੋਖੀ ਨਿਰੰਕਾਰ ਹੋ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਦੂਦ ਪੂਦ ਕੇ ਦਵਈਆ ਰੋਗ ਸੋਗ ਕੇ ਮਿਟਈਆ ਕਿਦੋ ਮਾਨੀ ਮਹਾਮਾਨ ਹੋ ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸਾਨ ਹੋ ਜੋਵਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਵਿਖਾਦ ਕਹੂੰ ਨਾਦ ਕੋ ਨਰਾਦ ਕਹੂੰ ਪੂਰਨ ਭਗਤ ਹੋ ਕਹੂੰ ਬੇਦ ਰੀਤ ਕਹੂੰ ਵਿਦਿਆ ਕੀ ਪ੍ਰਤੀਤ ਕਹੂੰ ਨੀਤ ਔ ਅਨੀਤ ਕਹੂੰ ਜਵਾਲਾ ਸੀ ਜਗਤ ਹੋ ਪੂਰਨ ਪ੍ਰਤਾਪ ਕਹੂੰ ਇਕਾਂਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਜੋਗ ਦੇ ਡਿਗਤ ਹੋ ਕਹੂੰ ਬਾਰ ਰੇਤ ਕਹੂੰ ਛਲ ਸੋ ਛਨਾਏ ਲੇਦ ਸਰਬ ਕਾਲ ਸਰਬ ਠੌਰ ਏਕ ਸੇ ਲਗਤ ਹੋ ਤੋ ਪ੍ਰਸਾਦ ਸੁਈਏ ਸਰਾਵ ਕੇ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗੇ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਪਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪਏ ਤੋ ਕਹਾ ਪੈ ਭੂਪਤਿ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰਾਇ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਿਰਦੰਗ ਨਿਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਦੇ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੀਤ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੀ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਹਾਇ ਸਨਾਹ ਦੁਰਜਾਨ ਦਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਕਰੇ ਪਰਬਤ ਪੰਖਾ ਲੈ ਨਾ ਲੈਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਵੀਰ ਅਪਾਰ ਬੜੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਝਈਆ ਧੋਰਤ ਦੇਸ ਮਲਿੰਦ ਮਵਾਸਣ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵੇਖ ਭਵਾਨ ਜਪੈਗੇ ਜੀਵ ਦਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਪੁੰਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਲੋਕ ਚਪੈਗੇ ਮਾਨਵ ਇੰਦਰ ਕੇ ਜਿੰਦਰ ਨਰਾਧ ਭੁਜਾਉਨ ਲੋਕ ਕੋ ਰਾਜ ਕਰੈਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੋਮਬਰ ਸਾਜ ਬਰੈਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤੇ ਅੰਤ ਫਸੇ ਜਮ ਫਾਸ ਪਰੈਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਗੇ ਕਾਹ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਭਗਤਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਗ ਗਇਓ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰੋ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਧਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਤਵ ਪ੍ਰਸਾਦ ਤੋਮਰ ਮਰ ਛੰਦ ਹਰ ਜਨਮ ਮਰਨ ਬਿਹੀਨ ਦਾ ਚਾਰ ਚਾਰ ਪ੍ਰਵੀਨ ਅਕਲੰਕ ਰੂਪ ਅਪਾਰੇ ਅਨਛਿਜ ਤੇਜ ਉਦਾਰੇ ਅਨਭਿਜ ਰੂਪ ਦੁਰੰਤ ਸਭ ਜਗਤ ਭਗਤ ਮਹੰਤ ਜਸ ਤਿਲਕ ਭੂਪ ਰਿਧ ਭਾਨ ਤਾ ਚਾਰ ਚਾਰ ਨਿਧਾਨ ਅਕਲੰਕ ਰੂਪ ਅਪਾਰ ਸਭ ਲੋਕ ਸੋਕ ਵਿਦਾਰ ਕਲ ਕਾਲ ਕਰਮ ਵਿਹੀਨ ਸਭ ਕਰਮ ਧਰਮ ਪਰਬੀਨ ਅਨਖੰਡ ਅਤੁਲ ਪ੍ਰਤਾਪ ਸਭ ਥਾਪਿਓ ਜੇ ਥਾਪ ਅਨਖੇਦ ਭੇਦ ਅਛੇਦ ਮੁਖ ਚਾਰ ਗਾਵਤ ਵੇਦ ਜਿਹ ਨੇਤ ਨਿਗਮ ਕਹੰਤ ਮੁਖ ਚਾਰ ਭਗਤ ਬੇਅੰਤ ਅਨਭੇਜਿਆ ਤੁਲ ਪ੍ਰਤਾਪ ਅਨਖੰਡ ਅਮਿਤ ਥਾਪ ਜਿਹ ਕੀਨ ਜਗਤ ਪਸਾਰ ਰਚਿਓ ਵਿਚਾਰ ਵਿਚਾਰ ਅਨੰਤ ਰੂਪ ਅਖੰਡ ਅਤੁਲ ਪ੍ਰਤਾਪ ਪ੍ਰਚੰਡ ਜਿਹ ਅੰਡ ਤੇ ਬ੍ਰਹਮੰਡ ਕੀਨੇ ਸੋ ਚੌਦਾ ਖੰਡ ਸਭ ਕੀਨ ਜਗਤ ਪਸਾਰ ਅਭਿਗਤ ਰੂਪ ਉਦਾਰ ਜਿਹ ਕੋਟ ਇੰਦਰ ਨਿਰਪਾਰ ਕਈ ਬ੍ਰਹਮ ਵਿਸ਼ਨ ਵਿਚਾਰ ਕਈ RAM ਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ ਕਈ ਸਿੰਧ ਬਿੰਦ ਨਗਿੰਦਰ ਕਈ ਮਛ ਕਛ ਫਨਿੰਦਰ ਕਈ ਦੇਵ ਆਦ ਕੁਮਾਰ ਕਈ ਕ੍ਰਿਸ਼ਨ ਵਿਸ਼ਨ ਅਵਤਾਰ ਕਈ ਇੰਦਰ ਬਾਰ ਬੁਹਾਰ ਕਈ ਵੇਦ ਮੁਖਚਾਰ ਕਈ ਰੁਦਰ ਛੁਦਰ ਸਰੂਪ ਕਈ RAM ਕ੍ਰਿਸ਼ਨ ਅਨੂਪ ਕਈ ਕੋਪ ਕਾਪਨ ਅੰਤ ਕਈ ਵੇਦ ਭੇਦ ਕਹੰਤ ਕਈ ਸ਼ਾਸਤਰ ਸਿਮ੍ਰਿਤ ਬਖਾਨ ਕਉ ਕਥਤ ਹੀ ਸੋ ਪੁਰਾਨ ਕਈ ਅਗਨ ਹੋਤਰ ਕਰੰਤ ਕਈ ਉਰਧ ਤਾਪ ਦੁਰੰਤ ਕਈ ਉਰਧ ਬਾਹ ਸੰਨਿਆਸ ਕਹੂ ਜੋਗ ਭੇਸ ਉਦਾਸ ਕਉ ਨਿਵਲੀ ਕਰਮ ਕਰੰਤ ਕਹੂ ਪੌਨ ਹਾਰ ਦੁਰੰਤ ਕਹੂੰ ਤੀਰਥ ਦਾਨ ਅਪਾਰ ਕਹੂੰ ਜਗ ਕਰਮ ਉਦਾਰ ਕਹੂੰ ਅਗਨ ਹੋਤਰ ਅਨੂਪ ਕਹੂੰ ਨਿਆਇ ਰਾਜ ਵਿਭੂਤ ਕਹੂੰ ਸ਼ਾਸਤਰ ਸਿਮ੍ਰਿਤਿ ਰੀਤ ਕਹੂੰ ਬੇਦ ਸਿਓ ਵਿਪਰੀਤ ਕਈ ਦੇਸ ਦੇਸ ਫਿਰੰਤ ਕਈ ਏਕ ਠੌਰ ਸਥੰਤ ਕਹੂੰ ਕਰਤ ਜਲ ਮਹਿ ਜਾਪ ਕਹੂੰ ਸਾਤ ਤਨ ਪਰ ਤਾਪ ਕਹੂੰ ਬਾਸ ਬਨਹਿ ਕਰੰਤ ਕਹੂੰ ਤਾਪ ਤਨਹਿ ਸਹੰਤ ਕਹੂੰ ਗ੍ਰਹਸਤ ਧਰਮ ਅਪਾਰ ਕਹੂੰ ਰਾਜ ਰੀਤ ਉਦਾਰ ਕਹੂੰ ਰੋਗ ਰਹਾਤਾ ਭਰਮ ਕਹੂੰ ਕਰਮ ਕਰਤ ਅਕਰਮ ਕਹੂੰ ਸੇਖ ਬ੍ਰਹਮ ਸਰੂਪ ਕਹੂੰ ਨੀਤ ਰਾਜ ਅਨੂਪ ਕਹੂੰ ਰੋਗ ਸੋਗ ਵਿਹੀਨ ਕਹੂੰ ਏਕ ਭਗਤ ਅਧੀਨ ਕਹੂੰ ਰੰਕ ਰਾਜ ਕੁਮਾਰ ਕਹੂੰ ਵੇਦ ਵਿਆਸ ਅਵਤਾਰ ਕਈ ਬ੍ਰਹਮ ਵੇਦ ਰਟੰਤ ਕਈ ਸੇਖ ਨਾਮ ਉਚਰੰਤ ਬੈਰਾ ਕਹੂੰ ਸੰਨਿਆਸ ਕਹੂੰ ਫਿਰਤ ਰੂਪ ਉਦਾਸ ਸਭ ਕਰਮ ਫੋਕੜ ਜਾਨ ਸਭ ਧਰਮ ਨੇ ਫਰਮਾਨ ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ ਤੋ ਪ੍ਰਸਾਦ ਲਗ ਨਰਾਜ ਛੰਦ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਬੇ ਹਰੀ ਹੀਹਾ ਹਰੀ ਉਹਾ ਹਰੀ ਜਿਮੀ ਹਰੀ ਜਮਾ ਹਰੀ ਅਲੇਖ ਹਰੀ ਅਭੇਖ ਹਰੀ ਅਦੋਖ ਹਰੀ ਅਦਵੈਖ ਹਰੀ ਅਕਾਲ ਹਰੀ ਅਪਾਰ ਹਰੀ ਅਛੇਦ ਹਰੀ ਅਭੇਦ ਹਰੀ ਅਜੰਤਰ ਹਰੀ ਅਮੰਤਰ ਹਰੀ ਸੋ ਤੇਜ ਹਰੀ ਅਤੰਤਰ ਹਰੀ ਅਜਾਤ ਹਰੀ ਅਪਾਤ ਹਰੀ ਅਮਿਤਰ ਹਰੀ ਅਮਾਤ ਹਰੀ ਅਰੋਗ ਹਰੀ ਅਸੋਕ ਹਰੀ ਅਭਰਮ ਹਰੀ ਅਕਰਮ ਹਰੀ ਅਜੈ ਹਰੀ ਅਭੈ ਹਰੀ ਅਭੇਦ ਹਰੀ ਅਛੇਦ ਹਰੀ ਅਖੰਡ ਹਰੀ ਅਭੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ ਅਤੇਵ ਹਰੀ ਅਭੇਵ ਹਰੀ ਅਜੇਵ ਹਰੀ ਅਛੇਵ ਹਰੀ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸਤੁਈ ਥਲਸਤੁਈ ਨਦਸਤੁਈ ਨਦਸਤੁਈ ਬਿਰਛਸਤੁਈ ਪਤਸਤੁਈ ਛਤਸਤੁਈ ਉਰਧਸਤੁਈ ਭਜਸਤਵੰ ਭਜਸਤਵੰ ਰਟਸਤੁੰ ਠਟਸਤੁੰ ਜਿਮੀ ਤੁਹੀ ਜਮਾਤ ਹੀ ਮਕੀ ਤੁਹੀ ਮਕਾ ਤੁਹੀ ਅਪੂ ਤੁਹੀ ਅਭੈ ਤੁਹੀ ਅਛੂ ਤੁਹੀ ਅਛੈ ਤੁਹੀ ਜਤਸਤੁਈ ਪ੍ਰਤਸਤੁਈ ਗਤਸਤੁਈ ਮਤਸਤੁਈ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਕਵਿਤ ਖੂਕ ਮਲ ਹਾਰੀ ਗਜ ਗਧਾ ਵਿਭੂਤ ਕੀ ਗਿਦਵਾ ਮਸਾਨ ਬਾਸ ਕਰਿਓ ਹੀ ਕਰਤ ਹੈ ਘੁਗੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਦੇ ਹੀ ਮਰਤ ਹੈ ਬਿੰਦ ਕੇ ਸਦਈਆ ਤਾਏ ਹੀਰ ਕੀ ਬਡਈਆ ਦੇ ਬੰਦਰਾ ਸਦੀਵ ਪਾਏ ਨਾਗੇ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛੀਨ ਕੈਸੇ ਕਹਿ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੂਦਾ ਧਾਰੀ ਪੌਣ ਕੇ ਹਾਰੀ ਸੋ ਭੁਜੰਗ ਜਾਨ ਯਤ ਹੈ ਤ੍ਰਿਣ ਕੇ ਭਜਈਆ ਧਨ ਲੋਭ ਖੇਤ ਜੀਆ ਤੇ ਤੋ ਗਉਨ ਕੇ ਜਈਆ ਬ੍ਰਿਖ ਭਈਆ ਮਾਨ ਯਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇਤ ਬਗਲਾ ਬਡਾਲ ਬ੍ਰਿਕ ਧਿਆਨੀ ਠਾਨੀਆ ਹੈ ਜੀਤੋ ਬੜੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਏ ਐਸੇ ਨਾ ਪ੍ਰਪੰਚ ਮਨ ਭੂਲਿਆਨ ਆਨ ਯਤ ਹੈ ਭੂਮ ਕੇ ਵਸਈਆ ਤਾਹੇ ਭੂਚਰੀ ਕੇ ਜਈਆ ਕਹੈ ਨਭ ਕੇ ਉਡਈਆ ਸੋ ਚਰਈਆ ਕਹਿ ਬਖਾਨੀਐ ਹਾਲ ਕੇ ਪਛਈਆ ਤਾਹੇ ਬਾਂਦਰੀ ਕੇ ਜਈਆ ਕਹਿ ਆਦਿਸ ਫਰਈਆ ਤੇ ਤੋ ਭੂਤ ਕਹਿ ਪਛਾਨੀਐ ਜਾਲ ਕੇ ਤਰਈਆ ਕੋ ਗੰਗੇਰੀ ਸੀ ਕਹਾਦ ਜਾਗੇ ਆਗ ਕੇ ਪਛਈਆ ਸੋ ਚਕੋਰ ਸਮ ਮਾਨੀਐ ਸੂਰਜ ਸਵਈਆ ਤਾਹੇ ਕੌਲ ਕੀ ਵਡਾਈ ਦੇ ਚੰਦਰਮਾ ਸਵਈਆ ਕੋ ਕਵੀ ਕਹਿ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੂਆ ਕਹਾਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਾਤ ਹੈ ਗੋਪੀਨਾਥ ਬੂਜਰ ਗੋਪਾਲ ਸਵੈ ਧੇਨ ਚਾਰੀ ਰਖੀ ਕੇਸ ਨਾਮ ਕੈ ਮਹੰਤ ਲਹੀਆ ਹੈ ਮਾਧਵ ਭਵਰ ਓਟੇਰੂ ਕੋ ਕਨਈਆ ਨਾਮ ਕੰਸ ਕੋ ਵਧਈਆ ਜਮ ਦੂਤ ਕਹੀਆ ਹੈ ਮੂੜ ਰੂੜ ਤ ਨਾ ਗੂੜਤਾ ਕੋ ਭੇਦ ਪਾਵੈ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਆ ਹੈ ਵਿਸਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਿਪਾਲ ਜਮ ਜਾਲ ਤੇ ਰਹਤ ਹੈ ਜੋਗੀ ਜਟਾ ਧਾਰੀ ਸਤੀ ਸਾਚੇ ਬੜੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਏ ਠਾਡੇ ਨਾ ਬਹਾਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਭੇਦ ਭੇਦ ਯੋਗ ਤੇਵ ਨੇਦ ਨੇਦ ਕਹਿ ਕਹਾਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓ ਹੀ ਕਰਤ ਹੈ ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਪਤ ਤੇਜ ਇੰਦਰ ਸੋ ਨਾ ਰਾਜਾ ਭਾਵ ਭੂਮ ਕੋ ਭਰਤ ਹੈ ਸੇਵ ਸੇ ਤਪਸੀ ਆਦ ਬ੍ਰਹਮਾ ਸੇ ਨਾ ਚਾਰੀ ਸੰਤ ਕੁਮਾਰ ਸੀ ਤਪਸਿਆ ਨਾਨਤ ਹੈ ਗਿਆਨ ਕੇ ਵਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਏ ਫਿਰਤ ਹੈ ਏਕ ਸੇਵ ਪੈ ਏਕ ਗਏ ਏਕ ਫੇਰ ਭੈ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਅਰ ਵਿਸ਼ਨ ਕੇ ਤੇ ਬੇਦੋ ਪੁਰਾਨ ਕੇ ਤੇ ਸਿਮਰਤੀ ਸਮੂਹਨ ਕਹਿ ਹੋਏ ਹੋਏ ਬਿਤਾਇ ਹੈ ਮੂਣ ਦੀ ਮਦਾਰ ਕੇ ਤੇ ਅਸਨੀ ਕੁਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲ ਬਸ ਭੈ ਹੈ ਪੀਰਿਓ ਪਿਕਾਮਰ ਕੇ ਤੇ ਕਨੇ ਨਾ ਪਰਤੇ ਤੇ ਭੂਹੀ ਤੇ ਹੋਏ ਕੈ ਫੇਰ ਭੂਮ ਹੀ ਮਿਲਾਏ ਹੈ ਜੋਗੀ ਜਦੀ ਬ੍ਰਹਮਚਾਰੀ ਵੱਡੇ ਵੱਡੇ ਛਤ ਧਾਰੀ ਛਤਰੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਬੜੇ ਬੜੇ ਰਾਜਨ ਕੇ ਦਾਵਤ ਫਿਰਤ ਦੇਸ ਬੜੇ ਬੜੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀ ਪਿਓ ਦਲੀਪ ਕੈਸੇ ਛਤਰ ਧਾਰੀ ਵਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਲੀਸਰੇ ਦਰਜੋਦਨ ਸੇ ਮਾਨ ਤਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜਦੇ ਕਰੇ ਅਨੇਕ ਤੋਪਤੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕਉ ਕਾ ਪਇਓ ਮਲ ਜਉ ਪੈ ਕਾਢ ਤੇ ਅਨੇਕ ਡੰਡ ਸੋ ਤੋ ਨਾ ਡੰਡਾਉ ਤੇ ਅਸ਼ਟਾਂਗ ਅਥ ਤੀਸ ਕਉ ਕਾ ਪਇਓ ਰੋਗੀ ਜਉ ਪੈ ਡਾਰਿਓ ਰਹਿਓ ਉਰਦ ਮੁਖ ਮਨ ਤੇ ਨਾ ਮੂੰਡ ਨਿਹਰਾਇਓ ਆਦੀਸ ਕਉ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕਉ ਸੀਸ ਪਟਕਤ ਜਾ ਕੇ ਕਾਨ ਮੈਂ ਖਜੂਰਾ ਧਸੈ ਮੂੰਡ ਛਟਕਤ ਮਿੱਤਰ ਪੁੱਤਰ ਹੂ ਕੇ ਸੋਗ ਸੋ ਆਖ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ ਮਨ ਕੋ ਪਰਮਈਆ ਔਰ ਦੂਸਰੋ ਨਾ ਭੋਗ ਸੋ ਕਾਹ ਪਇਓ ਭੇੜ ਜੋ ਕਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਰ ਪੂਛ ਲੀਜੈ ਜੋਗ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟੈ ਪਰਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ ਏਕ ਪਾਏ ਠਾਡੇ ਸਦਾ ਬਨ ਮੈ ਰਹਾਤ ਬ੍ਰਿਛ ਫੂਕ ਫੂਕ ਪਾਪ ਭੂਮ ਸਰਾਵਗ ਧਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੈ ਕਾਗ ਔਰ ਚੀਲ ਦੇਸ ਦੇਸ ਵਿਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂਜੈ ਨੀਨ ਭਾਵਨਾ ਵਿਹੀਨ ਦੀਨ ਕੈਸੇ ਕਹਿ ਤਰਤ ਹੈ ਜੈਸੇ ਇਕ ਸਵਾਂਗੀ ਕਹੂੰ ਜੋਗਿਆ ਬਰਾਗੀ ਬਨੈ ਕਬਹੂ ਸੰਿਆਸ ਭੇਸ ਮਨ ਕਹਿ ਦਿਖਾਵੀ ਕਹੂੰ ਪੌਨ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵੀ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਕਹਿ ਲੋਗਨ ਪ੍ਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਬਹੀਨ ਕੈਸੇ ਬ੍ਰਹਮ ਲੋਕ ਪਾਵੇ ਪੰਜ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰੇ ਔ ਗਦਹਾ ਅਨੇਕ ਦਾ ਪੁਕਾਰਹੀ ਕਹਾ ਪਇਓ ਜੋ ਪੈ ਕਲਵਤਰ ਲਿਓ ਕਾਸੀ ਬੀਜ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰਹੀ ਕਹਾ ਪਇਓ ਫਾਸੀ ਡਾਰ ਬੂਡੋ ਜੜ ਗੰਗ ਧਾਰ ਡਾਰ ਡਾਰ ਫਾਸ ਠੱਗ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸੇ ਗਿਆਨ ਕੋ ਵਿਚਾਰਹੀ ਤਾਪ ਕੇ ਸਹਿ ਤੇ ਜੋ ਪੈ ਪਾਈਐ ਤਾਪਨਾ ਤਾਪਨਾ ਅਨੇਕ ਤਨ ਘਾਇਲ ਸਾਤ ਹੈ ਜਾਪ ਕੇ ਕੀਏ ਤੇ ਜੋ ਪੈ ਪਾਈਏ ਤੇ ਅਜਾਬ ਦੇ ਪੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਈਤ ਅਨਲ ਆਕਾਸ਼ ਪੰਛੀ ਡੋਰ ਬੋ ਕਰਤ ਹੈ ਆਗ ਮੈਂ ਜਰੇ ਤੇ ਗਤ ਰਾਂਡ ਕੀ ਪਰਤ ਕਤ ਪਤਾਲ ਕੇ ਵਾਸੀ ਕਿਉ ਭੁਜੰਗ ਨਾ ਤਰਤ ਹੈ ਕੋ ਪਇਓ ਮੁੰਡਿਆ ਸੰਿਆਸੀ ਕੋ ਜੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਵ ਜੀ ਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜ ਕਰਹੀਮ ਹੋਈ ਦੂਸਰੋ ਨਾ ਭੇਦ ਕੋਈ ਭੂਲ ਬ੍ਰਹਮ ਮਾਨ ਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭੈ ਏਕੈ ਜੋਤ ਜਾਣਬੋ ਦੇਹ ਰਾਮ ਸੀਤ ਸੋਈ ਪੂਜਾ ਓ ਨਿਵਾਜੋਈ ਮਾਨ ਸਭੈ ਏਕ ਪੈ ਅਨੇਕ ਕੋ ਪ੍ਰਭਾਉ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ਏਕੈ ਨੈਣ ਏਕੈ ਕਾਨ ਏਕੈ ਦੇਹ ਏਕੈ ਮਾਨ ਖਾਕ ਬਾਦ ਆਤਸਿਓ ਆਪ ਕੋ ਰਲਾਉ ਹੈ ਅੱਲਾ ਅਭੇਗ ਸੋਈ ਪ੍ਰਾਨ ਹੋ ਕੁਰਾਨ ਹੋਈ ਏਕ ਹੀ ਸਰੂਪ ਸਭੈ ਏਕ ਹੀ ਬਨਾਓ ਹੈ ਜੈਸੇ ਏਕ ਆਗ ਤੇ ਇਕ ਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋਏ ਕੈ ਫੇਰ ਆਗ ਮੈਂ ਮਿਲਾਗੇ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਗੇ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ ਪਾਣ ਕੇ ਤਰੰਗ ਸਵੈ ਪਾਣ ਹੀ ਕਹਾਗੇ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਗੇ ਕੀਤੇ ਕਛ ਮਛ ਕੇਤੇ ਓਨ ਕਉ ਕਰਤ ਭਾਛ ਕੇਤੇ ਅਛ ਵਚ ਹੋਏ ਸਪਛ ਉਡ ਜਾਗੇ ਕੀਤੇ ਦਬ ਬੀਚ ਅਛ ਪਛ ਕਉ ਕਰਾਂਗੇ ਭਾਛ ਕੀਤ ਕੇ ਪ੍ਰਤਛ ਹੋਏ ਪਚਾਏ ਖਾਏ ਜਾਗੇ ਜਲ ਕਾ ਥਲ ਕਾ ਗगन ਕੇ ਗਉਨ ਕਾ ਕਾਲ ਕੇ ਬਨਾਏ ਸਵੈ ਕਾਲ ਹੀ ਚਬਾਗੇ ਤੇਜ ਜਿਉ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਗੇ ਕੂਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈਂ ਡੁਬਤ ਕੇਤੇ ਆਗ ਮੈਂ ਜਰਤ ਹੈ ਕੇਤੇ ਗੰਗ ਵਾਸੀ ਕੇਤੇ ਮਦੀਨਾ ਮੱਕਾ ਨਿਵਾਸੀ ਕੇਤ ਕੇ ਉਦਾਸੀ ਕੇ ਪਰਮਾਏ ਫਿਰਤ ਹੈ ਕਰਵਤ ਸਾਹਤ ਕੇਤੇ ਭੂਮੈ ਗੜਤ ਕੇਤੇ ਸੂਆ ਪੈ ਚੜਤ ਕੇਤੇ ਦੂਖ ਕੋ ਭਰਤ ਹੈ ਗੈਨ ਮੈਂ ਉਡਤ ਕੇ ਤੇ ਜਲ ਮੈਂ ਰਹਤ ਕੇ ਤੇ ਗਿਆਨ ਕੇ ਜਕ ਜਗ ਜਾਰੇਈ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਤਾਨੂ ਬੜੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਕਾਸ ਹਾਰੇ ਚੰਦਨ ਲਗਾਏ ਹਾਰੇ ਚਾਰ ਪੂਜ ਹਾਰੇ ਪਾਹਨ ਚੜਾਏ ਹਾਰੇ ਰਾਪਸੀ ਗਾ ਹਾਰੇ ਗੋਰਨ ਮਨਾਏ ਹਾਰੇ ਮੜੀ ਮਟ ਦੀਪ ਹਾਰੇ ਭੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਵਜਾਏ ਹਾਰੇ ਕਿੰਨਰ ਸਾਹਿਬ ਪਾਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਤੋ ਪ੍ਰਸਾਦ ਪੁਜੰਗ ਪ੍ਰਿਆ ਛੰਦ ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ਨ ਮੋਹੰ ਨ ਕ੍ਰੋਹੰ ਨ ਦ੍ਰੋਹੰ ਨ ਦ્વੈਖੰ ਨ ਕਰਮੰ ਨ ਪਰਮੰ ਨ ਜਨਮੰ ਨ ਜਾਤੰ ਨ ਮਿਤਰੰ ਨ ਸਤਰੰ ਨ ਪਿਤਰੰ ਨ ਵਾਤੰ ਨ ਨੇਹੰ ਨ ਗੇਹੰ ਨ ਕਾਮੰ ਨ ਤਾਮੰ ਨ ਪੁੱਤਰੰ ਨ ਮਿਤਰੰ ਨ ਸਤਰੰ ਨ ਭਾਮੰ ਅਲੇਖੰ ਅਪੇਖੰ ਅਜੋਨੀ ਸਰੂਪੰ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ ਨਹੀਂ ਜਾਣ ਜਾਈ ਕਛੂ ਰੂਪ ਰੇਖੰ ਕਹਾ ਬਾਸਤਾ ਕੋ ਫਿਰੈ ਕੌਣ ਭੇਖੰ ਕਹਾ ਨਾਮ ਕੋ ਕਹਾ ਕਹਿ ਕਹਾਵੈ ਕਹਾ ਕਹਿ ਬਖਾਨੋ ਕਹੈ ਮੈਂ ਨ ਆਵੈ ਨ ਰੋਗੰ ਨ ਸੋਗੰ ਨ ਮੋਹੰ ਨ ਮਾਤੰ ਨ ਕਰਮੰ ਨ ਭਰਮੰ ਨ ਜਨਮੰ ਨ ਜਾਤੰ ਅਦਵੈਖੰ ਅਪੇਖੰ ਅਜੋਨੀ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਪਰੇ ਅੰਗ ਭਰਾ ਪਰਮ ਪ੍ਰਗਿਆ ਪ੍ਰਕਾਸ਼ੀ ਅਛੇਦੰ ਅਛੈ ਆਦ ਅਦਵੈ ਅਬਨਾਸੀ ਨ ਜਾਤੰ ਨ ਪਾਤੰ ਨ ਰੂਪੰ ਨ ਰੰਗੇ ਨਮੋ ਆਦਿ ਭੰਗੇ ਨਮੋ ਆਦਿ ਭੰਗੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ ਉਸਾਰੇ ਗੜੇ ਫੇਰ ਮੇਟੇ ਬਨਾਏ ਅਗਾਧੇ ਅਪੈ ਆਦਿ ਅਦਵੈ ਅਬਨਾਸੀ ਪਰੇ ਅੰਗ ਭਰਾ ਪਰਮ ਪੂਰਨ ਪ੍ਰਕਾਸ਼ੀ ਨਾ ਆਧੰ ਨ ਵਿਆਧੰ ਅਗਾਧੰ ਸਰੂਪੇ ਅਖੰਡਤ ਪ੍ਰਤਾਪ ਆਦ ਅਛੈ ਵਿਭੂਤੇ ਨਾ ਜਨਮੰ ਨਾ ਮਰਨੰ ਨਾ ਬਰਨ ਨਾ ਵਿਆਦੇ ਅਖੰਡੇ ਪ੍ਰਚੰਡੇ ਅਦੰਡੇ ਅਸਾਧੇ ਨਾ ਨੇਹੰ ਨਾ ਗੇਹੰ ਸਨੇਹੰ ਸਨਾਥੇ ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ ਨਾ ਜਾਤੇ ਨਾ ਪਾਤੇ ਨਾ ਸਤਰੇ ਨਾ ਮਿੱਤਰੇ ਸੋ ਭੂਤੇ ਭਵਿਖੇ ਭਵਾਨੇ ਅਚਿਤਰੇ ਨਰਾਇੰ ਨਰੰਕੰ ਨਾ ਰੂਪੰ ਨਾ ਰੇਖੰ ਨਾ ਲੋਭੰ ਨਾ ਚੋਭੰ ਅਭੂਤੰ ਅਪੇਖੰ ਨਾ ਸਤਰੰ ਨਾ ਮਿੱਤਰੰ ਨਾ ਨੇਹੰ ਨਾ ਗੇਹੰ ਸਦੈਵੰ ਸਦਾ ਸਰਬ ਸਰਬਤਰ ਸਨੇਹੰ ਨ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰ ਅਜੋਨੀ ਅਛੈ ਆਦ ਅਦਵੈ ਅਜੋਹੰ ਨ ਜਨਮੰ ਨ ਮਰਨੰ ਨ ਪਰਨੰ ਨ ਵਿਆਧੰ ਨ ਰੋਗੰ ਨ ਸੋਗੰ ਅਭੈ ਨਿਰਵਿਖਾਦੰ ਅਛੇਦੰ ਅਪੇਦੰ ਅਕਰਮੰ ਅਕਾਲੰ ਅਖੰਡੰ ਭੰਡੰ ਪ੍ਰਚੰਡੰ ਅਪਾਲੰ ਨ ਤਾਤੰ ਨ ਮਾਤੰ ਨ ਜਾਤੰ ਨ ਕਾਯੰ ਨ ਨੇਹੰ ਨ ਗੇਹੰ ਨ ਪਰਮੰ ਨ ਭਾਯੰ ਨ ਰੂਪੰ ਨ ਭੂਪੰ ਨ ਕਾਯੰ ਨ ਕਰਮੰ ਨ ਤ੍ਰਾਸੰ ਨ ਪ੍ਰਾਸੰ ਨ ਭੇਦੰ ਨ ਪਰਮੰ ਸਦੈਵੰ ਸਦਾ ਸਿਧ ਬ੍ਰਿਧੰ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨਿਰਉਕਤੰ ਪ੍ਰਵਾ ਆਦ ਅਨੁਕਤੰ ਪ੍ਰਤਾਪੇ ਅਜੁਕਤੰ ਅਛੈ ਆਦ ਅਵਿਕਤੇ ਅਥਾਪੇ ਵਿਭੂਤੇ ਅਛੈ ਆਦ ਅਛੈ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨ ਨੇਹੰ ਨ ਗੇਹੰ ਨ ਸੋਕੰ ਨ ਸਾਖੰ ਭਰੇਯੰ ਪਵਿੱਤਰੰ ਪੁਨੀਤੰ ਅਤਾਕੰ ਨ ਜਾਤੰ ਨ ਪਾਤੰ ਨ ਮਿਤਰੰ ਨ ਮੰਤਰੇ ਨਮੋ ਏਕ ਤੰਤਰੇ ਨਮੋ ਏਕ ਤੰਤਰੇ ਨਾ ਧਰਮੰ ਨਾ ਪਰਮੰ ਨਾ ਸਰਮੰ ਨਾ ਸਾਕੇ ਨਾ ਬਰਮੰ ਨਾ ਚਰਮੰ ਨਾ ਕਰਮੰ ਨਾ ਬਾਕੇ ਨਾ ਸਤਰੰ ਨਾ ਮਿਤਰੰ ਨਾ ਪੁੱਤਰੰ ਸਰੂਪੇ ਨਮੋ ਆਦਿ ਰੂਪੇ ਨਮੋ ਆਦਿ ਰੂਪੇ ਕਹੂੰ ਕੰਜ ਕੇ ਮੰਜ ਕੇ ਪਰਮ ਭੂਲੇ ਕਹੂੰ ਰੰਕ ਕੇ ਰਾਜ ਕੇ ਧਰਮ ਲੂਲੇ ਕਹੂੰ ਦੇਸ ਕੇ ਭੇਸ ਕੇ ਧਰਮ ਤਾਮੇ ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ ਕਹੂੰ ਅਛਰ ਕੇ ਪਛਰ ਕੇ ਸਿੱਧ ਸਾਦੇ ਕਹੂੰ ਸਿੱਧ ਕੇ ਬੁੱਧ ਕੇ ਬ੍ਰਿਧ ਲਾਦੇ ਕਹੂੰ ਅੰਗ ਕੇ ਰੰਗ ਕੇ ਸੰਗ ਦੇਖੇ ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ ਕਹੂੰ ਧਰਮ ਕੇ ਕਰਮ ਕੇ ਹਰਮ ਜਾਣੇ ਕਹੂੰ ਧਰਮ ਕੇ ਕਰਮ ਕੇ ਪਰਮ ਮਾਨੇ ਕਹੂੰ ਚਾਰ ਚੇਸ਼ਟਾ ਕਹੂੰ ਚਿੱਤਰ ਰੂਪੰ ਕਹੂੰ ਪਰਮ ਪ੍ਰਗਿਆ ਕਹੂੰ ਸਰਬ ਪੂਪੰ ਕਹੂੰ ਨੇਹ ਗ੍ਰਹਿੰ ਕਹੂੰ ਦੇਹ ਦੋਖੰ ਕਹੂੰ ਔਖਦੀ ਰੋਗ ਕੋ ਸੋਖ ਸੋਖੰ ਕਹੂੰ ਦੇਵ ਵਿਦਿਆ ਕਹੂੰ ਦੈਤ ਬਾਣੀ ਕਹੂੰ ਜਚ ਗੰਧਰਵ ਕਿੰਨਰ ਕਹਾਣੀ ਕਹੂੰ ਰਾਜ ਸੀ ਸਾਤ ਕੀ ਤਾਮਸੀ ਹੋ ਕਹੂੰ ਜੋਗ ਵਿਦਿਆ ਤਰੇ ਤਾਪਸੀ ਹੋ ਕਹੂੰ ਰੋਗ ਹਰਤਾ ਕਹੂੰ ਜੋਗ ਜੁਗਤੰ ਕਹੂੰ ਭੂਮ ਕੀ ਭੁਗਤ ਮੈਂ ਭਰਮ ਭੂਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ ਕਹੂੰ ਜਛ ਵਿਦਿਆ ਤਰੇ ਮਾਨਵੀ ਹੋ ਕਹੂੰ ਰਾਜ ਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਉਮ ਵਾਣੀ ਕਹੂੰ ਕੋਗ ਕੀ ਕਾਵ ਕਥਾ ਕਹਾਣੀ कहूँ अद्रसारं कहूँ भद्र रूपं कहूँ मद्रवाणी कहूँ छिद्र स्वरूपं कहूँ वेद विद्या कहूँ काव रूपं कहूँ चेष्टाचार चित्रंग स्वरूपं कहूँ परम पुराण को पार पावै कहूँ बैठ पुराण के गीत गावै कहूँ शुद्ध सेखं कहूँ ब्रह्म धर्मं कहूँ वृद्ध अवस्था कहूँ बाल कर्मं कहूँ ज्वास रूपं जरा राहत देहं कहूँ नेह देहं कहूँ त्याग रेहं ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਬੀ ਤੋਰ ਕੀ ਪਾਰਸੀ ਹੋ ਕਹੂੰ ਪਾਲਵੀ ਪਸ਼ਤਵੀ ਸੰਸਕ੍ਰਿਤੀ ਹੋ ਕਹੂੰ ਦੇਸ ਭਾਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਜੰਤਰ ਰੀਤੰ ਕਹੂੰ ਸ਼ਸਤਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇਸ਼ ਭਾਖਿਆ ਕਹੂੰ ਵੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰੜ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਵੀਰ ਵਿਦਿਆ ਭੂਤੰ ਪ੍ਰਵਾਹੋ ਕਹੂੰ ਛੈਰ ਛਾਲਾ ਧਰੇ ਛਤਰ ਧਾਰੀ ਕਹੂੰ ਰਾਜ ਸਾਜੰ ਰਾਜਾ ਅਧਿਕਾਰੀ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਛੇਦੀ ਅਛੈ ਆਦ ਅਦਵੈ ਵਿਦਾਤਾ ਨਾ ਤ੍ਰਸਤੰ ਨਾ ਗ੍ਰਸਤੰ ਸਮਸਤੰ ਸਰੂਪੇ ਨਮਸਤੰ ਨਮਸਤੰ ਅਸਤੰ ਅਪੂਤੇ ਤਵ ਪ੍ਰਸਾਦ ਪਾਦੜੀ ਚੰਦ ਅਵਯਕਤ ਤੇਜ ਅਨਭਉ ਪ੍ਰਕਾਸ਼ ਅਛੈ ਸਰੂਪ ਅਦਵੈ ਅਨਾਸ ਟੁੱਟ ਤੇਜ ਅਨਖੋਟ ਪੰਡਾਰ ਦਾਤਾ ਦੁਰੰਤ ਸਰਬੰ ਪ੍ਰਕਾਰ ਅਨਭੂਤ ਤੇਜ ਅਨਛਿਦ ਗਾਤ ਕਰਤਾ ਸਦੀਵ ਹਰਤਾ ਸਨਾਥ ਆਸਨ ਅਡੋਲ ਅਨੁਭੂਤ ਕਰਮ ਦਾਤਾ ਦਇਆਲ ਅਨੁਭੂਤ ਧਰਮ ਜੇ ਸਤਰ ਮਿੱਤਰ ਨਹੀਂ ਜਨਮ ਜਾਤ ਜੇ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜੇ ਕਰਮ ਪਰਮ ਨਹੀਂ ਧਰਮ ਧਿਆਨ ਜੇ ਨਹਿਗੇ ਨਹੀਂ ਬਿਉਤਪਾਨ ਜੇ ਜਾਤ ਪਾਤ ਨਹੀਂ ਸਤਰ ਮਿੱਤਰ ਜੇ ਨਹਿਗੇ ਨਹੀਂ ਚੇਨ ਚਿੱਤਰ ਜੇ ਰੰਗ ਰੂਪ ਨਹੀਂ ਰਾਗ ਰੇਖ ਜੇ ਜਨਮ ਜਾਤ ਨਹੀਂ ਪਰਮ ਪੇਖ ਜੇ ਕਰਮ ਪਰਮ ਨਹੀਂ ਜਾਤ ਪਾਤ ਨਹੀਂ ਨਹਿਗੇ ਨਹੀਂ ਪਿਤਰ ਮਾਤ ਜੇ ਨਾ ਥਾਮ ਨਹੀਂ ਬਰਗ ਬਿਆਦ ਜੇ ਰੋਗ ਸੋਗ ਨਹੀਂ ਸਤਰ ਸਾਦ ਜੇ ਤਰਾਸ ਵਾਸ ਨਹੀਂ ਦੇਹ ਨਾਸ ਜੇ ਆਦ ਅੰਤ ਨਹੀਂ ਰੂਪ ਰਾਸ ਜੇ ਰੋਗ ਸੋਗ ਨਹੀਂ ਜੋਗ ਜੁਗਤ ਜੇ ਤਰਾਸ ਆਸ ਨਹੀਂ ਭੂਮ ਭੁਗਤੇ ਜੇ ਕਾਰ ਬਿਆਲ ਕਟਿਓ ਨ ਅੰਗ ਛੈ ਸਰੂਪ ਖੈ ਭੰਗ ਜੇ ਨੇਤ ਨੇਤ ਉਚਰੰਤ ਬੇ ਜੇ ਅਲਖ ਰੂਪ ਕਥਤ ਕਤੇ ਜੇ ਅਲਖ ਰੂਪ ਆਸਨ ਅਡੋਲ ਜੇ ਅਮਿਤ ਤੇਜ ਅਛੈ ਅਤੋਲ ਜੇ ਧਿਆਨ ਕਾਜ ਮੁਨ ਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਕਾਮ ਵਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧ ਹੰਤ ਤਦਪ ਪਾਵਤ ਨਾ ਪਾਰ ਕਈ ਉਰਦ ਬਾਦੇ ਸੰ ਪ੍ਰਮੰਤ ਕਈ ਉਰਦ ਮਦ ਪਾਵਕ ਚੁਲੰਤ ਕਈ ਸਿਮਰਤ ਸਾਸਤਰ ਉਚਰੰਤ ਬੇਦ ਕਈ ਕੋਕ ਕਾਪ ਕਥਤ ਕਤੇ ਕਈ ਅਗਨ ਹੋਤਰ ਕਈ ਬਉਣ ਆਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਗ ਪੈ ਪੱਤਰ ਭਾਛ ਨਹੀਂ ਤਦਵ ਦੇਵ ਹੋਵਤ ਪ੍ਰਤਾਛ ਕਈ ਗੀਤ ਗਾਨ ਗੰਧਰਾ ਰੀਤ ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀ ਕਉ ਵੇਦ ਰੀਤ ਜਗ ਆਦ ਕਰਮ ਕਉ ਅਗਨ ਹੋਤਰ ਕਉ ਤੀਰਥ ਧਰਮ ਕਈ ਦੇਸ ਦੇਸ ਪਾਖਾ ਰਟੰਤ ਕਈ ਦੇਸ ਦੇਸ ਵਿਦਿਆ ਪੜੰਤ ਕਈ ਕਰਤ ਭਾਂਤ ਪਾਂਤਨ ਵਿਚਾਰ ਨਹੀਂ ਨਾਇਕ ਤਾਸ ਪਾਏ ਤਨ ਪਾਰ ਕਈ ਤੀਰਥ ਤੀਰਥ ਭਰਮ ਸੋ ਭਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਤਦਵਤਾਸ ਪਾਇ ਪਾਏ ਤਨ ਪਾਰ ਕਉ ਰਾਜ ਰੀਤ ਕਉ ਜੋਗ ਧਰਮ ਕਈ ਸਿਮਰਤ ਸ਼ਾਸਤਰ ਉਚਰ ਸੋ ਕਰਮ ਨਿਉਲੀ ਆਦ ਕਰਮ ਕਉ ਹਸਤਾਨ ਕਉ ਅਸਮੇਧ ਮਖ ਕੋ ਬਖਾਨ ਕਉ ਕਰਤ ਬ੍ਰਹਮ ਵਿਦਿਆ ਵਿਚਾਰ ਕਉ ਜੋਗ ਰੀਤ ਕਉ ਬਿਰਦ ਚਾਰ ਕਉ ਕਰਤ ਜਛ ਗੰਧਰਭ ਗਾਨ ਕਉ ਧੂਪ ਦੀਪ ਕਉ ਅਰਗਦਾਨ ਕਹੂੰ ਪਿੱਤਰ ਕਰਮ ਕਹੂੰ ਬੇਦ ਰੀਤ ਕਹੂੰ ਨਿਰਤ ਕਹੂੰ ਗਾਨ ਗੀਤ ਕਹੂ ਕਰਤ ਸ਼ਾਸਤਰ ਸਿਮਰਤ ਉਚਾਰ ਕਈ ਭਗਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਭ੍ਰਮਤ ਦੇਸ ਦੇਸ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਧ ਲਟਕੰਤ ਜਾਪ ਕਈ ਕਰਤ ਜੋ ਕਲਪੰ ਪ੍ਰਜੰਤ ਨਹੀਂ ਤਦਵ ਤਾਸ ਪਾਏ ਤਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦ੍ਰਿਸ਼ ਦੇਖੇ ਮੁਰਾਰ ਬਿਨ ਭਗਤ ਸਖਤ ਨਹੀਂ ਪਰਤ ਪਾਨ ਬਹੁ ਕਰਤ ਹੋਮ ਅਰ ਜਗਦਾਨ ਬਿਨ ਏਕ ਨਾਮ ਇਕ ਚਿਤ ਲੀਨ ਫੋਕਟੋ ਸਰਬ ਧਰਮਾ ਬਹੀਨ